ਫਲ ਪਾਵੇਂ ਮਨ ਬਾਛਤੇ ਤਪਤ ਤੁਹਾਰੀ ਜਾਏ ਮਨ ਦੀ ਇੱਛਾ ਹੁਣ ਕੀ ਸੀ ਮਨ ਦੀ ਇੱਛਾ ਨਾਮ ਤੇ ਬਿਨਾਂ ਕੋਈ ਛੇ ਨਹੀਂ ਹੁੰਦੀ ਉਹ ਨਾਨਕ ਮੰਗੇ ਨਾਮਦਾਰ ਕਿਰਪਾ ਕਰੋ ਉਹਦਾ ਸਿਰਫ ਇੱਕੋ ਇੱਛਾ ਰਹਿ ਜਾਂਦੀ ਅਸਲ 'ਚ ਇੱਕ ਇੱਛਾ ਤੋਂ ਬਾਅਦ ਹੀ ਗਤ ਪਾਉਂਦਾ ਹੈ ਜਿੰਨਾ ਚਿਰ ਮਾਇਆ ਦੇ ਇੱਛਾਵਾਂ ਨੇ ਇੱਕ ਪੈਰ ਵੀ ਨਹੀਂ ਪੜਦਾ ਸਿੱਖੀ ਵੱਲ ਨੂੰ ਇੱਕ ਪੈਰ ਵੀ ਨਹੀਂ ਜਾਂਦਾ ਉਹਦਾ ਸਿੱਖੀ ਦਾ ਸਾਡੀਆਂ ਸਿੱਖਾਂ ਦੀਆਂ ਤਾਂ ਜੋ ਆਸਾਂ ਹੀ ਨਹੀਂ ਮੁਕੀਆਂ ਨੂੰ ਆਇਆ ਦੀਆਂ ਸਿੱਖੀ ਵੱਲ ਨੂੰ ਪੈਰ ਕਿਵੇਂ ਪਟ ਲਾਂਗੇ ਅਸੀਂ ਨਾ ਕੋਈ ਇਹਦਾ ਪ੍ਰਚਾਰ ਕਰਦਾ ਵੀ ਆਸਾਂ ਛੱਡੋ ਜਿੰਨਾ ਚਿਰ ਇਹ ਮੁਕਾ ਨਹੀਂ ਨਾ ਲੈਂਦੇ ਮਾਇਆ 'ਚ ਉਦਾਸੀ ਨਹੀਂ ਹੋ ਜਾਂਦਾ ਮਾਇਆ ਨਹੀਂ ਛੱਡਣੀ ਜੋ ਮਿਲਦਾ ਠੀਕ ਹੈ ਨਹੀਂ ਮਿਲਦਾ ਉਹ ਵੀ ਠੀਕ ਹੈ ਇਹ ਹੈ ਆਸਾ ਛੱਡ ਦੇਣੀ ਆਪਣੀ ਜੁਸਤਜੂ ਛੱਡਤੀ ਵੀ ਆ ਮੈਂ ਕਰਕੇ ਹੀ ਹਟੂੰਗਾ ਮੇਰੇ ਕਿਉਂ ਨਹੀਂ ਹੋਇਆ ਹੋ ਗਿਆ ਠੀਕ ਹੈ ਕੰਮ ਕਰਨਾ ਛੱਡਣ ਦੀ ਲੋੜ ਨਹੀਂ ਉਹ ਵੀ ਕਹਿੰਦੇ ਨੇ ਇੱਛਾ ਦਾ ਫਲ ਰੱਖ ਕਰਮ ਕਰ ਕਰਮ ਕਰ ਕਰਮ ਕਰਨ ਨੂੰ ਤਾਂ ਕੋਈ ਨਹੀਂ ਹਟਾਉਂਦਾ ਇਹ ਜੋ ਕੀ ਪ੍ਰਾਪਤ ਹੋਵੇ ਦੀ ਕੋਈ ਲੋੜ ਨਹੀਂ ਪ੍ਰਾਪਤ ਹੋ ਹੁਕਮ ਨਾਲ ਪ੍ਰਾਪਤ ਹੁਕਮ ਨਾਲ ਹੋਣਾ ਖੇਤੀ ਆ ਬੀਜਦੀ ਕੀ ਪਤਾ ਕੀ ਹੋਣਾ ਕੀ ਨਹੀਂ ਹੋਣਾ ਹੁਣੇ ਅਸੀਂ ਐਵੇਂ ਲਾਈ ਜਾਈ ਐਸਟੀਮੇਟ ਕੀ ਫਾਇਦਾ ਕੰਮ ਕਰੀ ਜਾਓ ਜੋ ਹੋਣਾ ਹੋ ਜਾਣਾ ਫਲ ਪਾਵੇਂ ਮਨ ਬਾਚਤੇ ਤਪਤ ਤੋਂ ਹਾਰੀ ਜਾਏ ਤਪਤ ਤੁਹਾਰੀ ਜਾਏ ਹੁਣ ਤਪਤ ਜਿਹੜੀ ਹੈਗੀ ਹੈ ਉਹ ਚਲੀ ਜਾਵੇ ਤਪਤ ਕਾਦੀ ਹੈ ਚਿੰਤਾ ਦੀ ਇਹ ਵੀ ਤਪਤ ਹੈ ਉੱਥੇ ਤੱਕ ਤਪਤ ਰਹਿੰਦੀ ਹੈ ਇਹ ਜਿੰਨਾ ਚਿਰ ਨਾਮ ਨਹੀਂ ਨਾ ਮਿਲਦਾ ਉਹਨਾਂ ਚਿਰ ਤਪਤ ਰਹਿੰਦੀ ਹੈ ਕਬੀਰ ਮਨ ਸੀਤਲ ਭਿਆ ਪਾਇਆ ਅੰਮ੍ਰਿਤ ਨਾਮ ਸੀਤਲ ਜਦ ਹੁੰਦਾ ਜਾਂ ਨਾਮ ਪਾ ਲੈਂਦਾ ਮਾਇਆ ਦੀ ਆਸ ਤਿਆਗੀ ਹੈ ਨਾਮ ਦੀ ਭੁੱਖ ਜਾਗੀ ਹੈ ਨਾਮ ਦੀ ਭੁੱਖ ਤਾਂ ਜਾਗੀ ਹੈ ਭੁੱਖ ਤਪਦਾ ਹੈ ਭੁੱਖੇ ਤਪਦਾ ਹੈ ਪਿਆਸੇ ਤਪਦਾ ਹੈ ਹੂੰ ਤਰਾਸ ਮਿਟੇ ਜਮ ਪੰਥ ਕੀ ਜਾਸ ਬਣੇ ਬਸੇ ਮਨ ਨਾ ਇੱਕ ਗੱਲ ਜ਼ਰੂਰ ਹੈ ਜਿਹੜੇ ਜਮ ਦੇ ਪੰਥ ਜਾ ਰਿਹਾ ਸੀ ਨਾ ਉਹ ਪੈ ਮਿਟੀ ਤਰਾਸ ਮਿਟ ਗਈ ਬਾਰ-ਬਾਰ ਜੰਮਣ ਮਰਨ ਦਾ ਜਿਹੜਾ ਸਿਲਸਿਲਾ ਸੀ ਉਹ ਟੁੱਟ ਗਿਆ ਉਤਰਾਸ ਮਿਟ ਗਈ ਜਾਤ ਬਸੇ ਮਨ ਜੀ ਦੇ ਨਾਮ ਮਨ ਚ ਬਸ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਉਹਦਾ ਜੰਮਣਾ ਮਰਨਾ ਕਟਿਆ ਜਾਂਦਾ ਉਹਨੂੰ ਜਨਮ ਮਰਨ ਦਾ ਪੈ ਰਹਿੰਦਾ ਹੀ ਨਹੀਂ ਉਹਨੂੰ ਤਰਾਸ ਰਹਿੰਦੀ ਨਹੀਂ ਜਿਹਨੂੰ ਤਰਾਸ ਨਹੀਂ ਰਹਿੰਦੀ ਜਨਮ ਦੀ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ ਨਾਮ ਪ੍ਰਗਟ ਹੈ ਜਾਂਸ ਬਸੇ ਮਨ ਨਾਮ ਉਹਦੇ ਪ੍ਰਗਟ ਹੈ ਉਹ ਜਿਹਦੇ ਅੰਦਰ ਪ੍ਰਗਟ ਆ ਜੀ ਉਹਨੂੰ ਪਤਾ ਨਹੀਂ ਜਿਹਦੇ ਅੰਦਰ ਪ੍ਰਗਟ ਆ ਉਹਨੂੰ ਪਤਾ ਨਹੀਂ ਉਹਨੂੰ ਪਤਾ ਹੈ ਜਿਹਦੇ ਅੰਦਰ ਰੋਸ਼ਨੀ ਹੈ ਉਹਨੂੰ ਪਤਾ ਹੈ ਬਸ ਪਤਾ ਹੀ ਲੱਗਣਾ ਹੈ ਇਹੀ ਦਰਸ਼ਨ ਹੈ ਉਹਨੂੰ ਇਹ ਪਤਾ ਲੱਗਣਾ ਹੈ ਦੁਨੀਆ ਨੂੰ ਨਹੀਂ ਪਤਾ ਲੱਗਣਾ ਦੂਜੇ ਨੂੰ ਨਹੀਂ ਪਤਾ ਕੋਈ ਨਾ ਸਕੇ ਪਛਾਣੇ ਦੂਜਾ ਨਹੀਂ ਪਛਾਣ ਸਕਦਾ ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਣੇ ਬਾਹਰੋਂ ਦਾ ਉਵੇਂ ਦੀ ਨਾ ਲੋਕਾਂ ਨੂੰ ਦੂਜੇ ਨੂੰ ਕੀ ਪਤਾ ਕਬੀਰ ਨੂੰ ਪਤਾ ਰਾਮ ਕਬੀਰਾ ਇੱਕ ਪਏ ਹੈ ਵੀ ਜਿਹੜਾ ਇੱਕ ਪਏ ਉਹਨੂੰ ਤਾਂ ਪਤਾ ਨਾ ਜਿਹਨੇ ਗੁੜ ਖਾ ਲਿਆ ਉਹਨੂੰ ਤਾਂ ਗੁੜ ਦਾ ਸਵਾਦ ਲੱਗ ਗਿਆ ਨਾ ਦੂਜੇ ਨੂੰ ਕੀ ਪਤਾ ਜਿਹਨੇ ਖਾਦਾ ਹੀ ਨਹੀਂ ਗਤਿ ਪਾਵੇਂ ਮਤ ਹੋਏ ਪ੍ਰਗਾਸ ਮਹਿਲੀ ਪਾਵੇਂ ਠਾਉ ਗਤ ਪਾਵੇਂ ਮਤ ਹੋਏ ਪ੍ਰਗਾਸ ਮਤ ਹੋਏ ਪ੍ਰਗਾਸ ਮਤ ਪ੍ਰਗਾਸ ਹੋ ਜਾਂਦੀ ਹੈ ਇਤੋਂ ਗਤ ਹੋਰ ਪਾਉਂਦਾ ਫਿਰ ਅੱਗੇ ਹੋਰ ਗਤ ਪਰਮ ਗਤ ਕਹਿੰਦੇ ਨੇ ਗਤ ਜਿਹੜੀ ਪਹਿਲੀ ਸੀ ਜਦ ਅਸੀਂ ਗੇਅਰ ਬਦਲਦੇ ਹਾਂ ਉੱਪਰ ਨੂੰ ਤਾਂ ਸਪੀਡ ਹੋਰ ਵਧਦੀ ਹੈ ਨਾ ਇੱਥੇ ਵੀ ਸਪੀਡ ਵਧਦੀ ਹੈ ਪਹਿਲਾਂ ਇੱਕ ਗੱਲ ਸਮਝ ਆਉਂਦੀ ਹੈ ਫਿਰ ਜਿਉਂ ਜਿਉਂ ਗਿਆਨ ਵਧੀ ਜਾਂਦਾ ਜਿਉਂ ਜਿਉਂ ਜ਼ਿਆਦਾ ਸਮਝ ਆਉਣ ਲੱਗ ਜਾਂਦਾ ਮਹਿਲੀ ਬਾਬਾ ਠਾਉ ਮਹਿਲ ਤੱਕ ਪਹੁੰਚ ਜਾਂਦਾ ਹੈ ਸੁਣ ਦੇਖੋ ਸੰਤੋਖ ਤੇ ਜਾ ਕੇ ਇੱਕ ਵਾਰ ਗਤੀ ਰੁਕਦੀ ਹੈ ਤਿੰਨ ਲੋਕ ਦੇ ਗਿਆਨ ਤੋਂ ਬਾਅਦ ਗਤੀ ਰੁਕ ਜਾਂਦੀ ਹੈ ਤਿੰਨ ਲੋਕ ਦਾ ਗਿਆਨ ਤਾਂ ਗੁਰਬਾਣੀ ਚ ਹੈ ਇਹਦੇ ਬਾਅਦ ਗਤੀ ਰੁਕ ਜਾਂਦੀ ਹੈ ਉੱਥੇ ਹੀ ਵਿਆਕੁਲਤਾ ਹੈ ਵਿਜੋਗ ਦੀ ਇੱਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵਾ ਉਹ ਫਿਰ ਉੱਥੇ ਨਾਮ ਪ੍ਰਗਟ ਹੋਣਾ ਉੱਥੇ ਤਾਂ ਉੱਥੇ ਤੁਰਕੀ ਬਾਣੀ ਪ੍ਰਗਟ ਹੋਣੀ ਹੈ ਹੋਣੀ ਅੰਦਰੋਂ ਉੱਥੇ ਨੇ ਉਗਣਾ ਹੈ ਇਹਦੇ ਅੰਦਰ ਸ਼ਬਦ ਪ੍ਰਗਟ ਉਗਣਾ ਹੈ ਉਹ ਜਿੰਨਾ ਚਿਰ ਉੱਗਦਾ ਨਹੀਂ ਉਹਨਾਂ ਚਿਰ ਤਾਂ ਗਤੀ ਰੁਕੀ ਹੋਈ ਹੈ ਨਾ ਜਦ ਉੱਗਿਆ ਫਿਰ ਗਤੀ ਹੋ ਪਾਈ ਫਿਰ ਉਹ ਗਤੀ ਪਾਈ ਹੈ ਦੁਬਾਰਾ ਗਤੀ ਸ਼ੁਰੂ ਹੋਈ ਹੈ ਉਹ ਦੁਬਾਰਾ ਗਤੀ ਨੂੰ ਬਰਮ ਗਤੀ ਕਹਿੰਦੇ ਨੇ ਜਿਹੜੀ ਗਤੀ ਉੱਗਣ ਵਾਲੀ ਹੈ ਨਾ ਇਹ ਸਮਝਣ ਵਾਲੀ ਗਤੀ ਹੈ ਬੁੱਝਣ ਵਾਲੀ ਗਤੀ ਹੈ ਗੁਰਬਾਣੀ ਦੀ ਸਮਝ ਬੂਝ ਜਬ ਕਰਤ ਵਿਚਾਰਾ ਭਵਜਲ ਨ ਲਾਗੇ ਸਰ ਭਵਜਲ ਤੋਂ ਉੱਪਰ ਤਾਂ ਆ ਗਿਆ ਪਰ ਸੱਚਖੰਡ ਨਹੀਂ ਪਹੁੰਚਿਆ ਮਾਇਆ ਜੋ ਬਾਹਰ ਆਇਆ ਪਾਰ ਬ੍ਰਹਮ ਨਾਲ ਦਾ ਲੀਨ ਨਹੀਂ ਹੋਇਆ ਹੈ ਮਾਇਆ ਤੋਂ ਬਾਹਰ ਜ਼ਰੂਰ ਆ ਗਿਆ ਇੱਕ ਜ਼ਰੂਰ ਹੋ ਗਿਆ ਪਰ ਲੀਨ ਨਹੀਂ ਹੋਇਆ ਹੈ ਸ਼ਬਦ ਸੁਰਤ ਦਾ ਮੇਲ ਨਹੀਂ ਹੋਇਆ ਜਾਂ ਸ਼ਬਦੇ ਪ੍ਰਗਟ ਨਹੀਂ ਸੁਰਤ ਦਾ ਮੇਲ ਕਿਵੇਂ ਹੋ ਜੇ ਜਦੋਂ ਸ਼ਬਦ ਪ੍ਰਗਟ ਹੁੰਦਾ ਹੈ ਫੇਰ ਸੁਰਤ ਦਾ ਮੇਲ ਹੁੰਦਾ ਉਹ ਪਰਮਗਤੀ ਹੈ ਫੇਰ ਜਿੱਥੇ ਮਰਜੀ ਸੈਰ ਕਰੇ ਫਿਰ ਕੋਈ ਨਹੀਂ ਢਕਾਉਂਦਾ ਉਹ ਪਰਮਗਤੀ ਦੀ ਸੈਰ ਹੈ ਫਿਰ ਫਿਰ ਉਹਦੇ ਸਮਝਣ ਦੀ ਕੋਈ ਲੋੜ ਨਹੀਂ ਬੁੱਝਣ ਦੀ ਕੋਈ ਲੋੜ ਨਹੀਂ ਸਮਝਣ ਹੋਜਣ ਵਾਲੀ ਦਾ ਸਰੂ ਗੁਰਬਾਣੀ ਤੱਕ ਲੋੜ ਹੈ ਉਹਨੇ ਕਿੱਥੋਂ ਪੜਿਆ ਨਾਨਕ ਨੇ ਸੱਚੇ ਤੇ ਪਵਨਾ ਪਿਆ ਕਿੱਥੋਂ ਪੜਿਆ ਇਹ ਤਾਂ ਹੈ ਨਹੀਂ ਸੀ ਸਹੀ ਹੈ ਤਾਹੂ ਸੰਗਨ ਧਨ ਚਲੈ ਗ੍ਰਹਿ ਜੋਬਨ ਮਹਾਰਾਜ ਗ੍ਰਹਿ ਘਰ ਜੋਬਨ ਨਾ ਧਨ ਚਲੇ ਗ੍ਰਹਿ ਜੋਬਨ ਨਹਿ ਰਾਜ ਨਾ ਰਾਜ ਨਾ ਕਾਰਨ ਨਾ ਜੋਬਨ ਕੁਝ ਵੀ ਨਹੀਂ ਨਾਲ ਜਾਂਦਾ ਤਾਹੂ ਸੰਗ ਉਹਦੇ ਸੰਗ ਕੀ ਜਾਣ ਹੈ ਸੱਚਖੰਡ ਜਾਣ ਵਾਲੇ ਨਾਲ ਕੀ ਜਾਣ ਕੁਝ ਵੀ ਨਹੀਂ ਜਾਂਦਾ ਕਿਸੇ ਨਾਲ ਵੀ ਨਹੀਂ ਜਾਂਦਾ ਉਹ ਵੀ ਨਹੀਂ ਲੈ ਕੇ ਜਾਂਦਾ ਕੁਝ ਇਹ ਨਹੀਂ ਹੈਗਾ ਵੀ ਉਹ ਲੈ ਜੂਗਾ ਤੁਸੀਂ ਨਹੀਂ ਲਿਆ ਸਕਦੇ ਕਬੀਰੇ ਤਾਂ ਜਾਏ ਕੋ ਕਮਣੇ ਮਾਰਗ ਲਾਏ ਚਾਹੇ ਭਗਤ ਬਣ ਜਾਓ ਚਾਹੇ ਕੁਝ ਹੋਰ ਬਣ ਜਾਓ ਆ ਸੰਸਾਰ ਇਹ ਸਰੀਰ ਨਹੀਂ ਨਾਲ ਜਾਣਾ ਸਰੀਰ ਨਹੀਂ ਜਾਣਾ ਤਾਂ ਜੋਰ ਮਾਲ ਵੀ ਨਹੀਂ ਜਾਣਾ ਤਾਉ ਤਾਂ ਤਨ ਚੱਲੈ ਤਾਂ ਦੇ ਨੰਨੇ ਨੂੰ ਔਂਕੜ ਤਾਉ ਸੰਗ ਚੱਲੈ ਸਾਰੀ ਧਨ ਗ੍ਰਹਿ ਜੋਗਨ ਹੈ ਰਾਜ ਸੰਤ ਸੰਗੇ ਸਿਮਰਤ ਰਹੋ ਇਹ ਤੁਹਾਰੋ ਪਾਏ ਇਹਦਾ ਕਿਸੇ ਨਾਲ ਵੀ ਨਹੀਂ ਜਾਣਾ ਇਹਦੀ ਤਾਂ ਗੱਲ ਹੀ ਨਹੀਂ ਹੈ ਬਸ ਤੁਹਾਡਾ ਕੰਮ ਕੀ ਹੈ ਸੰਤ ਸੰਗ ਸਿਮਰਤ ਰਹੋ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਰਹੋ ਉਹਨੂੰ ਚੇਤਾ ਉਹਨੂੰ ਚਿੱਤ ਰੱਖ ਕੇ ਚੇਤੇ ਰੱਖ ਕੇ ਉਹੀ ਕਰਦੇ ਰਹੋ ਉਹ ਵਿਸਰੇ ਨਾ ਤੁਹਾਨੂੰ ਕੰਮ ਇਹ ਤੁਹਾਰੂ ਬਾਣੀ ਆਪਣਾ ਕੰਮ ਵਿਸਰੇ ਨਾ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੇ ਆਪ ਜਦੋਂ ਆਪ ਤਾਪਨ ਮਾਰਦਾ ਨਾ ਜੇ ਉਹ ਚਾਹੁੰਦਾ ਵੀ ਇਹਦਾ ਮੈਂ ਤਾਪ ਦੂਰ ਕਰਨਾ ਨਾਮ ਦੇ ਕੇ ਫਿਰ ਉਹ ਕਾਤਾ ਕਸ਼ੂ ਨਾ ਹੋਈ ਜੇ ਫਿਰ ਉਹ ਗੁੱਸਾ ਕਾਲਾ ਪਣ ਉਹਦਾ ਕੁਝ ਵੀ ਨਹੀਂ ਹੁੰਦਾ ਉਹਦੇ ਚ ਚੀਜ਼ਾਂ ਨਸ਼ਟ ਹੋ ਜਾਂਦੀਆਂ ਤਾਤਾ ਕੁਝ ਨਹੀਂ ਉਹਦੇ ਚ ਜਿਹੜਾ ਤਾਤਾ ਹੈ ਨਾ ਉਹ ਮਤਲਬ ਹੈ ਮਾਇਆ ਦੀ ਅਗਨ ਮਾਇਆ ਦੇ ਪ੍ਰਭਾਵ ਸਾਰੇ ਨਸ਼ਟ ਹੋ ਜਾਂਦੇ ਅਗਨ ਸਾਗਰ ਦਾ ਕੁਝ ਵੀ ਉਹਦੇ ਨਾਲ ਸੰਬੰਧ ਨਹੀਂ ਰਹਿੰਦਾ ਪ੍ਰਤਪਾਲੇ ਨਾਲ ਹਮੇ ਆਪੇ ਮਾਈ ਬਾਪ ਪ੍ਰਤਪਾਲੋ ਕਰਦਾ ਮਾਇਆ ਦੀ ਚਿੰਤਾ ਸਾਨੂੰ ਕੁਝ ਨਹੀਂ ਪ੍ਰਤਪਾਲੇ ਉਹ ਸ਼ਰਤ ਨਹੀਂ ਹੈ ਵੀ ਉਦੋਂ ਪ੍ਰਤਪਾਲ ਕਰਦਾ ਹੁਣ ਨਹੀਂ ਕਰਦਾ ਇੱਥੇ ਸ਼ਰਤ ਨਹੀਂ ਹੈਗੀ ਵੀ ਉਸੇ ਦੀ ਵਰਤਪਾਲ ਕਰਦਾ ਹਮੇ ਹੈ ਲਫ਼ਜ਼ ਆ ਗਿਆ ਵਰਤਪਾਲ ਤਾਂ ਸਾਰਿਆਂ ਨੂੰ ਕਰਦਾ ਮਾਈ ਬਾਪ ਜਿਵੇਂ ਕਰਦਾ ਅਸਾਂ ਜਿਹੜੀ ਅਸੀਂ ਚਿੰਤਾ ਪਾੜੀ ਬੈਠੇ ਨਾ ਉਹ ਤਾਂ ਕਰ ਉਹ ਤਾਂ ਹੈ ਅਸੀਂ ਚਿੰਤਾ ਵਾਲੀ ਬੈਠੇ ਨਾ ਫੇਰ ਕੀ ਹੋਊਗਾ ਉਹ ਚਿੰਤਾ ਜਿਹੜੀ ਹੈਗੀ ਹੈ ਜਦ ਕਿਸੇ ਨੂੰ ਉਹ ਦੇ ਲੈਂਦਾ ਉਹ ਚਿੰਤਾ ਨਹੀਂ ਰਹਿੰਦੀ ਫਿਰ ਉਹਨੂੰ ਕਿਉਂਕਿ ਉਹਨੂੰ ਪੱਕਾ ਭਰੋਸਾ ਹੁੰਦਾ ਹੈ ਉਹ ਸਮਝਦਾ ਹੈ ਇਸ ਗੱਲ ਨੂੰ ਕਿ ਉਹ ਮਾਈ ਬਾਪ ਜਿਵੇਂ ਪੜਦਾ ਆਪੇ ਪੜਦਾ ਮਾਈ ਬਾਪ ਦੇ ਹੁੰਦੇ ਬੱਚੇ ਨੂੰ ਕੋਈ ਚਿੰਤਾ ਜੇ ਹੋਵੇ ਪਰ ਬੱਚਾ ਮੂਰਖ ਹੈ ਹੁੰਦੀ ਨਹੀਂ ਛੋਟੇ ਬੱਚੇ ਨੂੰ ਜੇ ਉਹ ਬੱਚਾ ਕਹਿੰਦਾ ਤਾਂ ਚਿੰਤਾ ਹੁੰਦੀ ਨਹੀਂ ਜਦ ਚਿੰਤਾ ਹੁੰਦੀ ਹੈ ਫਿਰ ਉਹ ਬੱਚਾ ਰਹਿੰਦਾ ਨਹੀਂ ਜਿੱਦਾਂ ਚਿੰਤਾ ਹੁੰਦੀ ਉਹ ਬੱਚਾ ਨਹੀਂ ਰਹਿੰਦਾ ਫਿਰ ਜਿੰਨਾ ਚਿਰ ਉਹ ਚਿੰਤਾ ਨਹੀਂ ਹੁੰਦੀ ਉਹਨਾਂ ਚਿਰ ਬੱਚਾ ਹੈ ਉਹਨਾਂ ਚਿਰ ਉਹਦੀ ਬੁੱਧ ਬਾਲ ਬੁੱਧ ਹੈ ਉਮਰ ਚਾਹੇ ਕੋਈ ਵੀ ਹੋ ਬਾਲ ਬੁੱਧ ਉਹਨਾਂ ਚਿਰ ਹੈ ਜਿੰਨਾ ਚਿਰ ਮਾਈ ਬਾਪ ਮੰਨਦਾ ਹੈ ਉਹ ਮਾਈ ਬਾਪ ਹੈ ਮੇਰੀ ਪਾਲਣਾ ਕਰਦਾ ਹੈ ਸਭ ਦੀ ਕਰਦਾ ਜਿੰਨਾ ਚਿਰ ਉਹ ਇਹ ਵਿਸ਼ਵਾਸ ਕਰਦਾ ਉਹਨਾਂ ਚਿਰ ਬਾਲ ਬੁੱਧ ਹੈ ਚਿੰਤਾ ਕਰਨ ਵਾਲਾ ਬਾਲ ਬੁੱਧ ਹੈ ਜਿਹੜਾ ਚਿੰਤਾ ਕਰਦਾ ਉਹਦੀ ਬਾਲ ਬੁੱਧ ਕਿੱਥੇ ਰਹੀ ਉਹ ਤਾਂ ਆਵੇ ਕਿਸੇ ਦਾ ਬਾਪ ਬਣ ਗਿਆ ਉਹਦਾ ਕਹਾ ਕਿਸੇ ਦਾ ਬਾਪ ਬਣ ਗਿਆ ਕਿਸੇ ਦਾ ਪੁੱਤ ਬਣ ਗਿਆ ਉਹਦੇ ਮਾਂ-ਬਾਪ ਦੀ ਚਿੰਤਾ ਉਹਨੂੰ ਲੋਕਾਂ ਦੀ ਚਿੰਤਾ ਹੈ ਅਸੀਂ ਤਾਂ ਦੂਜਿਆਂ ਦੀ ਚਿੰਤਾ ਪਾੜ ਲਈ ਆਪਣੀ ਦੇ ਇਲਾਵਾ ਹੋਰ ਚਿੰਤਾ ਵੀ ਪਾੜ ਲਈ ਉਹ ਚਿੰਤਾ ਹੀ ਰਹੀ ਇਹ ਜਿਹੜੀ ਚਿੰਤਾ ਹੈ ਗੁਰਮਤ ਤੋਂ ਖਿਲਾਫ ਹੈ ਗੁਰਮਤ ਹਟਾਉਂਦੀ ਅਸੀਂ ਪਾੜਦੇ ਹਾਂ ਕਾਹਨ ਕਾਹਨ ਜੇ ਗੁਰਮਤ ਹਟਾਉਂਦੀ ਹੈ ਅਸੀਂ ਹਟਾਉਣ ਦਾ ਉਪਦੇਸ਼ ਦੇਈ ਜਾਂਦੇ ਅਸੀਂ ਤਾਂ ਉਤੋਂ ਉਪਦੇਸ਼ ਕਰਨ ਲੱਗੇ ਕਈ ਤਾਂ ਅਰਦਾਸਾਂ ਕਰਨ ਲੱਗੇ ਚਿੰਤਾ ਦੀਆਂ ਵੀ ਤੂੰ ਦੂਰ ਕਰ ਇਹਦਾ ਉਹ ਕਰਦਾ ਨਹੀਂ ਕਰਦਾ ਨਹੀਂ ਨਾ ਸ਼ੰਕਾ ਕਰ ਲਈ ਉਹ ਕਿ ਕਰਦਾ ਨਹੀਂ ਇਹ ਤਾਂ ਗੁਰਬਾਣੀ ਤੇ ਸ਼ੰਕਾ ਹੈ ਜੇ ਅਸੀਂ ਅਰਦਾਸ ਕਰਦੇ ਹਾਂ ਸੁਖ ਦੀ ਮਨੋ ਕਾਮਨਾ ਵਾਲੀ ਇਹ ਸ਼ੰਕਾ ਕਰਦੇ ਹਾਂ ਫਿਰ ਅਸੀਂ ਜੋ ਅਰਦਾਸਾਂ ਹੋ ਰਹੀਆਂ ਨੇ ਗੁਰਦੁਆਰਿਆਂ 'ਚ ਉਹ ਗੁਰਬਾਣੀ ਤੇ ਸ਼ੰਕਾ ਹੈ ਖੜੀ ਕਰਦੀਆਂ ਅਸੀਂ ਤਾਂ ਗੁਰਬਾਣੀ ਤੇ ਸ਼ੰਕਾ ਕਰ ਕਰ ਆਪ ਉਥੋਂ ਦੱਸਦੇ ਲੋਕਾਂ ਨੂੰ ਸ਼ੰਕਾ ਕਰੋ ਗੁਰਬਾਣੀ ਤੇ ਜੇ ਅਸੀਂ ਕਮਲ ਸਕਾਉ ਕਹੀਏ ਭਾਈ ਸ਼ੰਕਾ ਨਾ ਕਰੋ ਗੁਰਬਾਣੀ ਤੇ ਇੰਨੀ ਗੱਲ ਤਾਂ ਕਹੀਏ ਉਹਦਾ ਅਸਰ ਕੀ ਹੁੰਦਾ ਕੀ ਨਾ ਹੁੰਦਾ ਉਹਦੀ ਨਹੀਂ ਗੱਲ ਹੈ ਅਸਰ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੀ ਗੱਲ ਅਲੱਗ ਹੈ ਪਰ ਇਹ ਗੱਲ ਗੁਰੂ ਘਰ 'ਚ ਪਹਿਲਾਂ ਕਹੀ ਜਾਂਦੀ ਸੀ ਇਸੇ ਦਾ ਅਸਰ ਹੌਲੀ ਹੌਲੀ ਹੋ ਕੇ ਸਿੱਖੀ ਫੈਲੀ ਸੀ ਅੱਜ ਤਾਂ ਇਹ ਗੱਲ ਕਹਿੰਦੇ ਨਹੀਂ ਅਸੀਂ ਇੱਥੋਂ ਕੀ ਉੱਥੋਂ ਹੈੱਡਕੁਆਰਟਰ ਤੋਂ ਹੀ ਨਹੀਂ ਕਹਿੰਦੇ ਕੁਫਰ ਤਾਂ ਮੱਕੇ ਜੋ ਸ਼ੁਰੂ ਹੋ ਗਿਆ ਨਾ ਕਾਬੇ ਜੋ ਕੁਫਰ ਸ਼ੁਰੂ ਹੋਇਆ ਕੁਫਰ ਸ਼ੁਰੂ ਹੋਇਆ ਇਹ ਉਹ ਆਏ ਨੇ ਸਾਧ ਜਿੱਦਾਂ ਰਾਜ ਦਾ ਕਨਸੈਪਟ ਆ ਗਿਆ ਨਾ ਮਾਇਆ ਦਾ ਕਨਸੈਪਟ ਆ ਗਿਆ ਉਦੋਂ ਤੋਂ ਗੁਰਬਾਣੀ ਤੋਂ ਭਰੋਸਾ ਚੱਕਿਆ ਗਿਆ ਪੜਦੇ ਆ ਬਾਣੀ ਭਰੋਸਾ ਨਹੀਂ ਕਰਦੇ ਤੇ ਭਰੋਸਾ ਫਿਰ ਕੌਣ ਕਰੂਗਾ ਸਿੱਖ ਕਾਦੇ ਰਹਿ ਗਏ ਸੀ ਜੇ ਗੁਰਬਾਣੀ ਤੇ ਭਰੋਸਾ ਨਹੀਂ ਕਰਨਾ ਅਦਬ ਕਾਦਾ ਹੈ ਅਦਬ ਖਾਤਰ ਲੜਦੇ ਆ ਅਦਬ ਕਰੋ ਸਤਕਾਰ ਕਰੋ ਜਿਹਦਾ ਅਸੀਂ ਇਤਬਾਰ ਨਹੀਂ ਕਰਦੇ ਉਹਦਾ ਅਦਬ ਕਰਦੇ ਆ ਆਪਾਂ ਕਹਿੰਦੇ ਬੰਦੇ ਦਾ ਭਰੋਸਾ ਨਾ ਕਰਿਓ ਉਹਦਾ ਅਦਬ ਹੁੰਦਾ ਹੈ ਗੁਰੂ ਤੇ ਭਰੋਸਾ ਨਹੀਂ ਕਰਦੇ ਤੇ ਗੁਰੂ ਰਹਿ ਗਿਆ ਫਿਰ ਸਾਡਾ ਗੁਰਬਾਣੀ ਤੇ ਭਰੋਸਾ ਨਹੀਂ ਕਰਦੇ ਆਲੂ ਕਰ ਰਹੇ ਕਿਹਨੂੰ ਦੱਸਦੇ ਆਲੂ ਕਰਦੇ ਹਾਂ ਜਿਹੜੇ ਜ਼ਿਆਦਾ ਆਲੂ ਦੀ ਲੜਾਈ ਲੜਦੇ ਨੇ ਉਹ ਖੁਦ ਭਰੋਸਾ ਕਿੰਨਾ ਕਰਦੇ ਨੇ ਆਪਣੇ ਅੰਦਰ ਝਾਕੇ ਦਾ ਦੇਖਣ ਜਿੱਦਣ ਆਲੂ ਕਰਨ ਲੱਗੇ ਨਾ ਆ ਛੱਡ ਦੇਣਗੇ ਸਭ ਕੁਝ ਜਿੱਦਣ ਆਪ ਆਲੂ ਕਰਨ ਲੱਗੇ ਆ ਸਤਕਾਰ ਵਾਲੀ ਗੱਲ ਭੁੱਲ ਜਾਣਗੇ ਫਿਰ ਉਹਨਾਂ ਨੂੰ ਸਮਝ ਆ ਜੂ ਸਤਕਾਰ ਕੀ ਹੁੰਦਾ ਫਿਰ ਉਹ ਲੜਾਈ ਲੜਨ ਦੀ ਲੋੜ ਨਹੀਂ ਅਦਬ ਆਪ ਕਰੋ ਸਤਕਾਰ ਠੇਕਾ ਨਹੀਂ ਲਿਆ ਆਦਮ ਦੁਨੀਆ ਦਾ ਡੰਡੇ ਦੇ ਜੋਰ ਨਾਲ ਤੁਸੀਂ ਅਦਬ ਨਹੀਂ ਕਰਾ ਸਕਦੇ ਕਿਸੇ ਨੂੰ ਡੰਡੇ ਦੇ ਜੋਰ ਨਾਲ ਮੁਸਲਮਾਨ ਜਿਹੜੇ ਬਣਾਉਂਦੇ ਤੇ ਉਹ ਤੋਂ ਖਿਲਾਫ ਨੌਵੇਂ ਪਾਸ਼ਾ ਨੇ ਸ਼ਹੀਦੀ ਦਿੱਤੀ ਹੈ ਡੰਡੇ ਦੇ ਜੋਰ ਨਾਲ ਤੁਸੀਂ ਅਦਬ ਕਰਾਉਨੇ ਗੁਰਮਤਿ ਖਿਲਾਫ ਹੈ ਆਪ ਕਰਦੇ ਨਹੀਂ ਲੋਕਾਂ ਨੂੰ ਤੁਸੀਂ ਅਦਬ ਕਿਹੜੇ ਅਦਬ ਦੀ ਗੱਲ ਕਰਦੇ ਉਹ ਤੁਹਾਡੇ ਆਪਣੇ ਮਨਮਰਜ਼ੀ ਦਾ ਅਦਬ ਹੈ ਗੁਰੂ ਦੀ ਮਰਜ਼ੀ ਦਾ ਆਦਮੀ ਹੈ ਉਹ ਫਿਰ ਤੂੰ ਫਿਰ ਤਾਂ ਮਨਮੁਖ ਹੋਏ ਤੁਸੀਂ ਛੱਕਾ ਦੇ ਹੋਏ ਜਿੱਥੇ ਸਾਡੀ ਮਰਜ਼ੀ ਹੈ ਉੱਥੇ ਅਸੀਂ ਮਨਮੁਖਾਂ ਤੁਸੀਂ ਆਦਮ ਉਹ ਕਹਿੰਦੇ ਹੋ ਜਿਹੜਾ ਤੁਸੀਂ ਮੰਨਿਆ ਹੋਇਆ ਆਦਮ ਹੈ ਆਦਮ ਸਤਕਾਰ ਤੁਹਾਡਾ ਮਨ ਮਰਜ਼ੀ ਦਾ ਗੁਰਬਾਣੀ ਦਾ ਤਾਂ ਹੀ ਨਹੀਂ ਹੋ ਜਿੱਦਾਂ ਆਪ ਆਲਮ ਕਰਨ ਲੱਗੇ ਨਾ ਗੁਰਮਤ ਮੰਨਣ ਗੁਰਮਤ ਨੂੰ ਮੰਨਣ ਤੇ ਜ਼ਿਆਦਾ ਹੋਰ ਕੋਈ ਅਲਮ ਨਹੀਂ ਬਿਨਾ ਗੁਰਮਤ ਨੂੰ ਮੰਨਣ ਤੇ ਅਲਮ ਨਹੀਂ ਹੋ ਸਕਦਾ ਗੁਰਬਾਣੀ ਦਾ ਤੁਹਾਨੂੰ ਭਰੋਸਾ ਨਹੀਂ ਹੈ ਜਿਹੜਾ ਭਰੋਸਾ ਨਹੀਂ ਕਰਦਾ ਅਲਮ ਕਿਵੇਂ ਕਰਦਾ ਕਿਵੇਂ ਕਰਨਾ ਮੈਂ ਅਲਮ ਕਰਦਾ ਉਹ ਤਾਂ ਬਹੁਤ ਹੀ ਖਤਰਨਾਕ ਆਦਮੀ ਹੈ ਜਿਹੜਾ ਇਹ ਕਹਿੰਦਾ ਹੈ ਉਹ ਤਾਂ ਬੰਦੇ ਹੀ ਬਹੁਤ ਨੁਕਸਾਨ ਕਰਨ ਵਾਲੇ ਨੇ ਗੁਰਮਤਿ ਦਾ ਚਾਹੇ ਉਹਨਾਂ ਨੂੰ ਗਿਆਨ ਨਾ ਹੋਵੇ ਚਾਹੇ ਅਗਿਆਨੀ ਅਗਿਆਨੀ ਨੁਕਸਾਨ ਹੀ ਕਰੂ ਗਿਆਨ ਦੇ ਧਰਮ ਦਾ ਅਗਿਆਨੀ ਨੁਕਸਾਨ ਕਰਨਗੇ ਇਹ ਗੱਲ ਹੋਰ ਹੈ ਕਿਉਂਕਿ ਇਹ ਧਰਮ ਉਹ ਹੈ ਜੈ ਗਿਆਨ ਤਹਿ ਧਰਮ ਹੈ ਜੇ ਤੁਹਾਨੂੰ ਇਹ ਧਰਮ ਦਾ ਗਿਆਨ ਨਹੀਂ ਤੁਸੀਂ ਦਖਲ ਦਿੰਦੇ ਹੋ ਨੁਕਸਾਨ ਕਰੋਗੇ ਫਾਇਦਾ ਨਹੀਂ ਕਰ ਸਕਦੇ ਧਰਮ ਦਾ ਬਿਲਕੁਲ ਅਗਿਆਨੀਆਂ ਦੇ ਹੱਥ ਆ ਗਿਆ ਸਭ ਕੁਝ ਆਏ ਮੁੰਡੇ ਸਾਰੇ ਅਗਿਆਨੀ ਨੇ ਕੁਝ ਪਤਾ ਨਹੀਂ ਗੁਰਬਾਣੀ ਬਾਰੇ ਸਾਰੇ ਜਹਦਾਰ ਅਗਿਆਨੀ ਨੇ ਕੁਝ ਪਤਾ ਨਹੀਂ ਗੁਰਬਾਣੀ ਬਾਰੇ ਜੇ ਪਤਾ ਤਾਂ ਮੰਨਦੇ ਨਹੀਂ ਹੋਰ ਅਪਰਾਧ ਹੈ ਕੁਝ ਪਤਾ ਨਹੀਂ ਕਹਿੰਦੇ ਆ ਮਾਫੀ ਮਿਲ ਜੂਗੀ ਜੇ ਪਤੇ ਦੇ ਹੁੰਦੇ ਉਹ ਨਹੀਂ ਮੰਨਦੇ ਫਿਰ ਅਪਰਾਧੀ ਨੇ ਅਪਰਾਧੀ ਔਰ ਮੂਰਖ ਦੇ ਵਿੱਚ ਫਰਕ ਹੈ ਮੂਰਖ ਨੂੰ ਮਾਫੀ ਹੁੰਦੀ ਹੈ ਅਪਰਾਧੀ ਨੂੰ ਮਾਫੀ ਨਹੀਂ ਹੁੰਦੀ ਅਪਰਾਧੀ ਨੂੰ ਸਜ਼ਾ ਹੁੰਦੀ ਹੈ ਮੂਰਖ ਨੂੰ ਤਾਂ ਚਲਾਣ ਵੀ ਨਹੀਂ ਕਰਦੀ ਕੋਲ ਛੱਡ ਦਿੰਦੀ ਹੈ ਅਪਰਾਧੀ ਦਾ ਦਫਾ ਲਾ ਕੇ ਚਲਾਣ ਹੁੰਦਾ ਸਜ਼ਾ ਹੁੰਦੀ ਹੈ ਜਿਹਨੂੰ ਪਤਾ ਹੈ ਨਹੀਂ ਮੰਨਦਾ ਉਹ ਅਪਰਾਧੀ ਹੈ ਇਹ ਤਾਂ ਅਪਰਾਧੀ ਨੇ ਇਹ ਮੂਰਖ ਨੇ ਅਗਿਆਨੀ ਨੇ ਭਰੋਸਾ ਨਹੀਂ ਕਰਦੇ ਬਾਣੀ ਤੇ ਭਰੋਸਾ ਤਾਂ ਨਹੀਂ ਕਰਦੇ ਜੋ ਅਰਦਾਸਾਂ ਕਰਦੇ ਨੇ ਗੁਰਮਤਿ ਉਲਟ ਨੇ ਜੋ ਹੋ ਰਿਹਾ ਗੁਰਬਾਣੀ ਦੇ ਉਲਟ ਹੈ ਫਿਰ ਕਿਉਂ ਹੋ ਰਿਹਾ ਕਿਉਂ ਹੋ ਰਿਹਾ ਉਹਦਾ ਜਵਾਬ ਦੇ ਕਿਉਂ ਹੋ ਰਿਹਾ ਜੇ ਤਖਤਾਂ ਤੇ ਜਿਹਨੂੰ ਅਸੀਂ ਤਖਤ ਮੰਨੀ ਬੈਠੇ ਆ ਉੱਥੇ ਗੁਰਬਾਣੀ ਦਾ ਉਲਟ ਪ੍ਰਚਾਰ ਹੋਊ ਉੱਥੋਂ ਹੀ ਮੈਸੇਜ ਉਲਟਾ ਹੋਊ ਤੇ ਸਿੱਧਾ ਕਿੱਥੋਂ ਹੋਊ ਸਿੱਧਾ ਕਿੱਥੋਂ ਉੱਥੇ ਉਲਟਾ ਰਿਹਾ ਮੈਸੇਜ ਉਹ ਤਾਂ ਉਹਨਾਂ ਦੇ ਅਨਸਾਰ ਆ ਰਿਹਾ ਜਿਹੜੇ ਉਹਨਾਂ ਦੇ ਲੀਡਰ ਨੇ ਜੇ ਦੁਆ ਉੱਥੋਂ ਮੈਸੇਜ ਆਉਣ ਲੱਗਦਾ ਲੀਡਰਾਂ ਦੇ ਖਿਲਾਫ ਜਾਂਦਾ ਉਹ ਲੀਡਰਾਂ ਦੇ ਖਿਲਾਫ ਜਾਂਦਾ ਨਾ ਉਹ ਲੀਡਰਾਂ ਦਾ ਉਹਨਾਂ ਨੂੰ ਫਿਕਰ ਹੈ ਕੱਲ ਉਹ ਕਹਿਣਗੇ ਇਹ ਜਾ ਪ੍ਰਚਾਰ ਨਾ ਕਰਿਆ ਕਰੋ ਸਾਡੇ ਤੇ ਪਾਬੰਦੀ ਹੁੰਦੀ ਹੈ ਉਹ ਬਾਉਂਡ ਹੁੰਦੇ ਨੇ ਇਹ ਸਾਰਾ ਸਿਸਟਮ ਤਾਂ ਵਿਗੜਿਆ ਹੋਇਆ